ਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਮੁਹਾਕਾ ਲਫ਼ਜ਼ ਨਹੀਂ ਹੈ ਮੁਹਾਕਾ ਬਣਾ ਲਿਆ ਜੇ ਮੁਹਾਕਾ ਕਰਮ ਹੈ ਜੇ ਮੁਹਾਕਾ ਆਪਾਂ ਪੜ੍ਹ ਲਈਏ ਕਿਹਦਾ ਕਰਮ ਹੈ ਐਸੇ ਵੀ ਆਦਮੀ ਨੇ ਐਸੀਆਂ ਵੀ ਔਰਤਾਂ ਨੇ ਜਿਹੜੀਆਂ ਆਪਣੇ ਘਰੋਂ ਚੋਰੀ ਕਰਕੇ ਦਾਨ ਕਰ ਦਿੰਦੀਆਂ ਨੇ ਆ ਜਿਹੜੇ ਮੰਗਦੇ ਨੇ ਸੋਨਾ ਸੱਤ ਜਨਾਨੀਆਂ ਵਾਲੀਆਂ ਦੇ ਆਉਂਦੀਆਂ ਨੇ ਕਹਿੰਦੀਆਂ ਨੇ ਖੋ ਗਈਆਂ ਕਰਦੇ ਨਹੀਂ ਨਾ ਕਹਿੰਦੇ ਵੀ ਕਿਉਂ ਦਿੱਤੀਆਂ ਸੰਤ ਨੂੰ ਝੂਠ ਬੋਲ ਦਿੰਦੀਆਂ ਨੇ ਵੀ ਖੋ ਗਈਆਂ ਮੇਰੀ ਉੱਥੇ ਦੇ ਆਉਂਦੀਆਂ ਨੇ ਜਦ ਕੋਈ ਐਸਾ ਟਾਈਮ ਹੁੰਦਾ ਕਰੋ ਵੀ ਤਾਂ ਚੋਰੀ ਕਰਕੇ ਕੋਈ ਦਾਨ ਕਰ ਸਕਦਾ ਕਿਹਦਾ ਕਰਮ ਹੋਏ ਸਵਾਲ ਹੈ ਮੋਹੇ ਦਾ ਮਤਲਬ ਹੈ ਮੋਹੇ ਲਫ਼ਜ਼ ਹੈ ਮੋਹੇ ਦਾ ਮਤਲਬ ਹੈ ਚੋਰੀ ਕਰਨਾ ਮੋਹਾ ਹੁੰਦਾ ਚੋਰ ਜੇ ਮੋਹਾ ਕਾ ਘਰ ਮੋਹ ਹੈ ਆ ਬਗਾਨਾ ਘਰ ਕਾ ਦਾ ਮਤਲਬ ਕਿਸੇ ਦਾ ਘਰ ਆਪਣਾ ਆਪਣੇ ਘਰ ਦੀ ਗਤੀ ਚੋਰੀ ਹੁੰਦੀ ਹੈ ਉਹ ਤਾਂ ਹੀ ਵਾਸਤੇ ਸਜਾਣੀ ਜਾਊਗੀ ਕਹਾਂ ਜਾ ਕੇ ਵਾਕਾ ਬਣਾਤਾ ਇਹ ਦੀ ਦਾ ਉੱਥੇ ਦੀ ਭਾਸ਼ਾ ਹਿੰਦੀ ਦੀ ਹਾਂ ਜਮਨਾ ਪਾਰ ਦੀ ਭਾਸ਼ਾ ਜੇ ਮੋਹਾ ਕਾ ਕਰਮ ਹੋਏ ਕਿਸੇ ਦਾ ਕਰ ਆਪਣਾ ਨਹੀਂ ਕਰਮ ਹੈ ਪਿਤਰੀ ਦੇ ਕਰਮ ਹੈ ਪਿਤਰੀ ਦੇ ਪਿਤਰਾਂ ਨੂੰ ਦਾਨ ਕਰ ਦੇ ਪਿਤਰਾਂ ਦੇ ਪਰਥਾਏ ਦਾਨ ਕਰ ਦੇ ਕਿਸੇ ਦੇ ਘਰ ਦੀ ਚੋਰੀ ਕਰਕੇ ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ ਅੱਗੇ ਵਸਤ ਸਿਆਣੀ ਜਾਵੇ ਗਾਂ ਗਾਂ ਵੀ ਤਾਂ ਉਹਨਾਂ ਦੇ ਪਿਤਰ ਬੈਠੇ ਉਹੀ ਕਿਹਾ ਨਕਸ਼ਾ ਦਿੱਤਿਆ ਵੈਸੇ ਹੁੰਦਾ ਹੁੰਦਾ ਕੁਝ ਨਹੀਂ ਇੱਕ ਦਲੀਲ ਦਿੱਤੀ ਉਹ ਤਾਂ ਨਾ ਕੋਈ ਅੱਗੇ ਚੀਜ਼ ਜਾਂਦੀ ਹੈ ਨਾ ਕੋਈ ਉੱਥੇ ਹੁੰਦਾ ਲੈਣ ਵਾਲਾ ਇਹ ਤਾਂ ਉਹਦੀ ਇੱਕ ਜਿਹੜੀ ਪੜਤੀ ਹੈ ਨਾ ਵੀ ਚਲੋ ਸਮਝ ਲੈਣੇ ਆ ਵੀ ਅੱਗੇ ਪਿੱਤਰ ਬੈਠੇ ਨੇ ਮੰਨ ਲੈਣੇ ਤੁਹਾਡੀ ਗੱਲ ਅੱਗੇ ਉਹਦੇ ਵੀ ਪਿੱਤਰ ਨੇ ਬੈਠੇ ਦਾ ਘਰ ਚੋਰੀ ਕੀਤਾ ਉਹ ਜਾਣਦਾਰ ਵੀ ਸਾਡੀ ਸਾਡੇ ਘਰ ਦੀ ਉਹ ਚੀਜ਼ ਇਹ ਤਾਂ ਕੱਪੜੇ ਸਾਡੇ ਨੇ ਤੇ ਪਿੱਤਰਾਂ ਨੂੰ ਵੀ ਜ਼ੋਰ ਕਰੇ ਤਾਂ ਕਿਉਂਕਿ ਤੋਂ ਬਸ ਫੜੀ ਜਾਣੀ ਹੈ ਉਹ ਚੋਰੀ ਦੀ ਚੀਜ਼ ਆਪਣੇ ਘਰ ਖੜੀ ਕਰ ਜੀ ਫਿਰ ਗੱਡੀ ਆਪਾਂ ਨੂੰ ਕੀ ਪਤਾ ਸ਼ਾਇਦ ਸ਼ਾਇਦ ਇਹਦੀ ਹੋਈ ਹੈ ਉਹ ਪੰਜ ਚਾਰ ਦਿਨ ਲੈਣ ਆਵੇ ਪਿੱਛੇ ਪਤਾ ਲੱਗ ਜੇ ਫੜਿਆ ਜਾਵੇ ਸਾਡੇ ਘਰੋਂ ਚੀਜ਼ ਖੜਾ ਤੇ ਛਡਾਉਣਾ ਸਾਨੂੰ ਔਖਾ ਹੋ ਜਾਣਾ ਇੱਕ ਵਾਰ ਤਾਂ ਉਹ ਲੈ ਜਾਣਗੇ ਨਾ ਪੁਲਿਸ ਵਾਲੇ ਬਾਅਦ ਦੇ ਵਿੱਚ ਛੁੱਟ ਜਵੇ ਨਾ ਛੁੱਟ ਜਵੇ ਤਾਂ ਬਾਅਦ ਦੀ ਗੱਲ ਹੈ ਇੱਕ ਵਾਰ ਤਾਂ ਚੋਰ ਬਣ ਗਏ ਨਾ ਨਾਲ ਪਿਤਰੀ ਚੋਰ ਕਰੇ ਭਾਈ ਉੱਥੇ ਬਸ ਸਿਆਣ ਜਾਵੇ ਪਿਤਰ ਵੀ ਚੋਰ ਬਣਾਤੇ ਤਾਂ ਵੱਡੀ ਹੱਥ ਦਲਾਲ ਕੇ ਮੁਸਵੀ ਇਹ ਕਰੇ ਮੁਰਸਬ ਨੂੰ ਵੀ ਇਹ ਚਾਹੀਦਾ ਜਿਹੜਾ ਵਿੱਚ ਦਲਾਲੀ ਕਰਕੇ ਉਹ ਦੋਦਾ ਨਾ ਨਾਲ ਪੰਡਤ ਦੋਦਾ ਸੀ ਨਾ ਸੰਕਲ ਪੜ ਕੇ ਉਦੋਂ ਸਜ਼ਾ ਇਹ ਸੀਗੀ ਮੁਸਲਮਾਨਾਂ ਦੇ ਰਾਜ ਦੇ ਵਿੱਚ ਵੀ ਉਹ ਦਲਾਲ ਦੇ ਹੱਥ ਉਹ ਜਿਹੜੇ ਹੱਥ ਵੱਡੇ ਜਾਂਦੇ ਸੀ ਵਿਚਾਰ ਸੀ ਹੁਣ ਨੂੰ ਇਹ ਕਰਨਾ ਚਾਹੀਦਾ ਵੀ ਇਹ ਚੋਰੀ ਦੇ ਵਿਚਾਰੇ ਦਾਨ ਦੋਣ ਵਾਲਾ ਦੋਨੋਂ ਹੱਥ ਕੱਟ ਦੇਣੇ ਚਾਹੀਦੇ ਹੁਣ ਨੂੰ ਇਹ ਚਾਹੀਦਾ ਫਿਰ ਜੋ ਉਹਦੇ ਪਹਿਲਾਂ ਹੱਥ ਵੱਡੇ ਇਹਦੀ ਸਾਰਾ ਨਜਲਾ ਨਾ ਚੋਰ ਤੇ ਝਾੜਿਆ ਨਾ ਜਿਹਦੀ ਚੋਰੀ ਕਰੀ ਉਹ ਤੇ ਝਾੜਿਆ ਝਾੜਿਆ ਦਰਾਲ ਤੇ ਆ ਜਿਹਨੇ ਦੋਹਾਂ ਨੂੰ ਸਿਖਾਈ ਹੈ ਇਹ ਗੱਲ ਵੀ ਗਾਹਾਂ ਜਾ ਕੇ ਬਿਲਦਾ ਜੇ ਇੱਥੋਂ ਦਾਨ ਕਰ ਦੋਗੇ ਜੇ ਉਹ ਗੱਲ ਨਾ ਸਿਖਾਉਂਦਾ ਚੋਰੀ ਕਿਉਂ ਕਰਦਾ ਚੋਰੀ ਕਰਕੇ ਦਾਨ ਕਿਉਂ ਕਰਦਾ ਤੂੰ ਕਹਿਤਾ ਵੀ ਚੋਰੀ ਦਾ ਐਲਾਨ ਕੀਤਾ ਹੈਗਾ ਹਾਂ ਮਿਲ ਜਾਂਦਾ ਤੇਰੇ ਪਿਤਰਾਂ ਨੂੰ ਤੇਰੇ ਪਿਤਰ ਤਾਂ ਉੱਥੇ ਭੁੱਖੇ ਬੈਠੇ ਨੇ ਤੇਰੇ ਪਿਤਰ ਤਾਂ ਉੱਥੇ ਨੰਗੇ ਬੈਠੇ ਨੇ ਉਹ ਤਾਂ ਜੁੱਤੀ ਤੇ ਨੰਗੇ ਨੇ ਤੂੰ ਜੁੱਤੀ ਚਾਹੀਦੀ ਹੁਣ ਜੁੱਤੀ ਕਿੱਥੋਂ ਲੈ ਗਿਆ ਹੋਵੇ ਕਿਸੇ ਦੀ ਜੁੱਤੀ ਚੱਕ ਕੇ ਦਾਨ ਕਰਦਾ ਜਾਂ ਕਿਸੇ ਤੇ ਕੋਈ ਚੀਜ਼ ਚੱਕ ਉਹਦੀ ਜੁੱਤੀ ਲੈ ਕੇ ਦਾਨ ਕਰਦਾ ਹੈ ਤੂੰ ਤਾਂ ਚੋਰ ਬਣ ਗਿਆ ਬਣਾਉਣ ਵਾਲੇ ਤੇ ਸਾਰਾ ਦੋਸ਼ ਬੜਿਆ ਹੈ ਇਹ ਪਰ ਸਾਡੇ ਵੀ ਸਾਖੀ ਜੋੜੀ ਹੋਈ ਹੈ ਪੰਜਵੇਂ ਪਾਸ਼ਾ ਨਾ ਸਬਲ ਮੂਸਲ ਦੀ ਜੇ ਸਬਲ ਮੂਸਲ ਦੀ ਸਾਖੀ ਨੂੰ ਸੱਚ ਮੰਨੀ ਇਹ ਤਾਂ ਖਿਲਾਫ ਹੈ ਫਿਰ ਉਹ ਤੇ ਜਾਇਜ਼ ਕਰਤਾ ਵੀ ਗੁਰੂ ਖਾਤਰ ਚੋਰੀ ਕਰਕੇ ਵੀ ਲੈਣੀ ਜਾਇਜ਼ ਦੇਖੋ ਗੁਰਬਾਣੀ ਕੀ ਕਹਿੰਦੀ ਹੈ ਉਥੇ ਜਾਇਜ਼ ਕਰ ਆ ਗੱਲ ਕੱਟੀ ਹੈ ਉਹਨਾਂ ਨੇ ਜੇ ਪੰਡਤ ਨੂੰ ਇੱਥੇ ਮੁੱਲ ਖੜਾ ਕੀਤਾ ਸੀ ਉਹਨਾਂ ਨੇ ਸਮਨ ਮੂਸਲ ਦੀ ਸਾਖੀ ਕੱਢ ਕੇ ਇਹਦੇ ਤੇ ਪਰਦਾ ਪਾਤਾ ਐ ਗੱਲ ਤੇ ਪੜਦਾ ਸਮਝ ਮੁਸਲ ਦੀ ਸਖੀ ਦਾ ਬਹੁਤ ਸ਼ਾਤਰ ਦਿਮਾਗ ਆਦਮੀ ਸੀ ਉਹਨਾਂ ਨੇ ਕਹੇ ਇਹ ਤਾਂ ਚੰਗਾ ਤੁਸੀਂ ਸਾਡੇ ਨਾਲ ਕਰ ਲਿਆ ਤੁਹਾਡੇ ਨਾਲ ਕਰਾਂਗੇ ਤੇ ਕਾਦੀ ਬਾਤ ਮਾਰ ਕੇ ਰੱਖਤੀ ਨੂੰ ਮੂਸਾ ਨੇ ਸਾਖੀ ਕਰ ਲਈ ਉਹ ਘੜੀ ਕਵਾ ਆ ਪਈ ਹੈ ਜਿਹੜੀ ਨਾ ਚੀਜ਼ ਇਹਦੇ ਉੱਤੇ ਦੀ ਪੜਦਾ ਪਾਉਣ ਵਾਲੀ ਚੀਜ਼ ਹੈ ਨਾਨਕ ਅੱਗੇ ਸੋਮਰੇ ਜੇ ਖੱਟੇ ਕਾਲੇ ਦੇ ਛੱਟੇ ਕਾ ਲੈ ਅੱਗੇ ਕੀ ਬਣੂਗਾ ਕਿਹਨੂੰ ਬਣੂਗਾ ਇਹ ਦੱਸਿਆ ਕਿਹਨੂੰ ਬਣੂਗਾ ਤੇਰੀ ਦੱਸਿਆ ਅੱਗੇ ਸੋ ਮਿਲੇ ਪਿਤਰਾਂ ਨੂੰ ਨਹੀਂ ਮਿਲੂਗਾ ਅੱਗੇ ਕਿੱਥੇ ਅੱਗੇ ਇਹ ਵੀ ਦੱਸਿਆ ਖੱਟੇ ਕਾਲੇ ਕੀ ਹੁੰਦਾ ਕਾਲੇ ਦਾ ਉਸ ਕਾਲਾ ਆਇਆ ਸੀ ਹਾਲੇ ਉਹ ਹੈ ਜੋ ਤੁਸੀਂ ਮਨ ਦੇ ਲੈਵਲ ਤੇ ਨਾਮ ਦੇ ਜੋ ਤੁਸੀਂ ਨਾਲ ਲੈ ਜਾਣ ਵਾਲੀ ਚੀਜ਼ ਹੈ ਨਾਲ ਉਹ ਕਰ ਗਏ ਮਸ਼ਕਤ ਮਸ਼ਕਤ ਕੀਤੀ ਕਾਲ ਕਮਾਈ ਹੈ ਸ਼ਬਦ ਵਿਚਾਰ ਬਸ਼ਕਤ ਹੈ ਸੋਝੀ ਹੈ ਜਿਹੜੀ ਗੁਰਬਾਣੀ ਆਤਮ ਗਿਆਨ ਹੈ ਇਹ ਕਰਨਾ ਅੱਗੇ ਕੀ ਬਣੂ ਤੁਹਾਨੂੰ ਅੱਗੇ ਕੀ ਜਾਊ ਤੁਹਾਡੇ ਨਾਲ ਅੱਗੇ ਜਾਊਗਾ ਨਾ ਇਹਦੀ ਕਾਲਣਾ ਕਰੋ ਕਿ ਇਹ ਨਾਲ ਜਾਓ ਇਹ ਗੱਲ ਮੰਨੀ ਹੋਈ ਹੈ ਗੁਰਬਾਣੀ 'ਚ ਵੀ ਜਿਹੜਾ ਭਗਤ ਹੈ ਉਹਦੀ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਪਰ ਉਹਦਾ ਜੇ ਮੁਕਤ ਹੋ ਜਾਂਦਾ ਉਹਦਾ ਬੈਨੀਫਿਟ ਅੱਗੇ ਕਿਸਾਨ ਨੂੰ ਮਿਲਦਾ ਕਿਉਂਕਿ ਉਹਦੀ ਕਮਾਈ ਦੇ ਵਿੱਚੋਂ ਇਹ ਹੋਇਆ ਹੈ ਜੋ ਸਟੈਂਡ ਕਰਦਾ ਕੋਈ ਭਗਤ ਪਿੱਛੇ ਦੀ ਪਿੱਛੇ ਜੋ ਬਾਪ ਦਾਦਿਆਂ ਦੀ ਹੈ ਨਾ ਜਨਰੇਸ਼ਨ ਦੀ ਇੱਕ ਚੇਨ ਬਣੀ ਹੋਈ ਹੁੰਦੀ ਹੈ ਚੇਨ ਬਣੀ ਆਉਂਦੀ ਹੈ ਮੋਦੀ ਮੋਦੀ ਚੇਨ ਬਣੀ ਹੋਈ ਹੁੰਦੀ ਜਨਮ ਜਿਹੜੇ ਨੇ ਨਾ ਉਹਦੇ ਵਿੱਚ ਲੈ ਜਾਂਦੇ ਨੇ ਦੇਖੋ ਜਿਹੜੇ ਬੇਦੀ ਨੇ ਹੁਣ ਤੱਕ ਉਹਨਾਂ ਨੂੰ ਬੈਨੀਫਿਟ ਮਿਲੀ ਜਾਂਦਾ ਕਮਲ ਕਮ ਬੇਦੀ ਨੇ ਜਿਹੜੇ ਉਹਨਾਂ ਤੇ ਪ੍ਰਭਾਵ ਪੈਂਦਾ ਵੀ ਸਾਡਾ ਨਾਨਕ ਸੀਗਾ ਅਸੀਂ ਕੁਝ ਚੰਗੇ ਪਾਸੇ ਲੱਗੀ ਜੀ ਬੈਨੀਫਿਟ ਤਾਂ ਮਿਲਦਾ ਉਹਨਾਂ ਨੇ ਕਰੇ ਤੇ ਕੁਝ ਕੁਝ ਕਰੇ ਤੇ ਹੀ ਮਿਲਦਾ ਪਰ ਇਹੀ ਬੈਨੀਫਿਟ ਜਿਵੇਂ ਕੋਈ ਬਾਣਾ ਪਾ ਲੈਂਦਾ ਬਾਣਾ ਨੂੰ ਮਜਬੂਰ ਕਰਦਾ ਤੇ ਕਿ ਤੂੰ ਗਲਤ ਕੰਮ ਨਹੀਂ ਕਰ ਸਕਦਾ ਤੂੰ ਪਾ ਕੇ ਬਾਣਾ ਸਿਰ ਵਿੱਚ ਜਿਹੜੀ ਪੈ ਸਕਦਾ ਜਾ ਲੋਕੀ ਕਹਿਣਗੇ ਬਾਣਾ ਇਹ ਤਾਂ ਗੱਲ ਹੁੰਦੇ ਉਗਲੀ ਤੋਂ ਛੁੱਟ ਪਰ ਬਾਣੇ ਦਾ ਇੰਨੇ ਫਾਇਦਾ ਹੋਰ ਫਾਇਦਾ ਕੀ ਹੈਗਾ ਬਾਣੇ ਦਾ ਇੰਨਾ ਹੀ ਫਾਇਦਾ ਹੋਰ ਕੀ ਹੈ ਉਹ ਠੇਕੇ ਤੋਂ ਵੀ ਆ ਕੇ ਬੋਤਲ ਨਹੀਂ ਲੈ ਸਕਦਾ ਸਾਡੇ ਕਈ ਸਿੱਧੀ ਸ਼ਰਾਬ ਪੀਂਦੇ ਸੀ ਉਹ ਕਹਿੰਦਾ ਵੀ ਤੂੰ ਲਿਆ ਦੇ ਮੈਂ ਠੇਕੇ ਨਹੀਂ ਜਾ ਸਕਦਾ ਕਿਉਂ ਬਾਣਾ ਪਾਇਆ ਹੈ ਜੋ ਬਾਣਾ ਲਿਕਾ ਬਣ ਗਿਆ ਉਹਦੇ ਮੂਹਰੇ ਲਿਕਾ ਬਣ ਗਿਆ ਇਹ ਬਸ ਇੰਨਾ ਹੀ ਫਾਇਦਾ ਹੁੰਦਾ ਇਹਦਾ ਬਾਣੇ ਦਾ ਬਹੁਤਾ ਨਹੀਂ ਗੁਰੂ ਮਜਬੂਰ ਤਾਂ ਕਰਦਾ ਇਹ ਤਾਂ ਬੋਲਦੇ ਨੇ ਇਹਦਾ ਇੰਨਾ ਇਹਦਾ ਇੰਨਾ ਲਾਭ ਹੈ ਉਹਨੂੰ ਸ਼ਰਮ ਕਰਦਾ ਵੀ ਤੂੰ ਸ਼ਰਮ ਕਰ ਕੋਈ ਨਹੀਂ ਤਾਂ ਹੈ ਜੇ ਇਹ ਨਾ ਹੋਵੇ ਜਿਹਦੇ ਇਹ ਨਹੀਂ ਉਹਨੂੰ ਕੋਈ ਮਤਲਬ ਨਹੀਂ ਇੰਨਾ ਕਿ ਲਾਭ ਹੁੰਦਾ ਹੋਰ ਇਹਦਾ ਬਹੁਤਾ ਲਾਭ ਨਹੀਂ ਥੋੜਾ ਜਿਹਾ ਲਾਭ ਜ਼ਰੂਰ ਹੈ ਇਹਦਾ ਇਸ ਕਰਕੇ ਲੱਗ ਵਰਦੀ ਹੈ ਉਹ ਸਪਾਈ ਹੈ ਸਪਾਈ ਦੇ ਵਰਦੀ ਪਾਈ ਹੋਈ ਹੈ ਉਹ ਜੇ ਲੜਦੇ ਹੋਣ ਉਹਨਾਂ ਨੂੰ ਹਟਾ ਤਾਂ ਸਕਦਾ ਇੱਕ ਦੀ ਮਦਦ ਨਹੀਂ ਕਰ ਸਕਦਾ ਘਰ ਦੇ ਵੀ ਉਹਦੇ ਲੜਦੇ ਹੋਣ ਚਾਹੇ ਭਾਈ ਉਹਦਾ ਇਹ ਨਹੀਂ ਫਰਜ਼ ਹੈ ਕਿ ਵੀ ਡਾਂਗ ਫੜ ਕੇ ਉਹਨਾਂ ਦੇ ਮਦਦ ਤੇ ਉਹਨੂੰ ਘਟਣ ਲੱਗ ਜੂਗੇ ਇਹ ਨਹੀਂ ਉਹਦੇ ਵਰਦੀ ਪਾਈ ਹੈ ਨਿਊਡਲ ਹੈ ਵਰਦੀ ਵਾਲਾ ਨਿਊਟਰਲ ਉਹਦੇ ਨਾਲ ਤੋਂ ਹੋਰ ਮੁਲਜ਼ਮ ਨੇ ਪਟਾ ਸਕਦਾ ਉਹ ਪਟਾ ਸਕਦਾ ਆਪਣੇ ਨੂੰ ਕਹਿ ਸਕਦਾ ਵੀ ਤੁਸੀਂ ਵਾਦਾ ਨਹੀਂ ਕਰਨਾ ਤੁਸੀਂ ਵੀ ਮੁਲਜ਼ਮ ਹੋਏ ਜਾਈਓ ਇਹ ਵੀ ਬੋਲ ਮੁਲਜ਼ਮ ਹੋਏ ਜਾਈਓ ਨਿਊਟਰਲ ਹੈ ਕਿ ਗੱਲ ਕਰੂਗਾ ਉਹਦਾ ਫਰਜ਼ ਨਿਊਟਰਲ ਰਹਿਣਾ ਬਣਦਾ ਜੇ ਨਹੀਂ ਰਹਿਣਾ ਉਹ ਅਲੱਗ ਗੱਲ ਹੈ ਜੇ ਉਹ ਨਹੀਂ ਰਹਿਣਾ ਅਲੱਗ ਗੱਲ ਹੈ ਪਰ ਉਹਦਾ ਫਰਜ਼ ਵੀ ਰਹਿਣਾ ਬਣਦਾ ਨਾਨਕ ਅੱਗੇ ਸੋਮਰੇ ਜੇ ਖੱਟੇ ਘਾਲੇ ਸੀ ਅੱਗੇ ਮਿਲਦਾ ਉਹ ਹੈ ਜੇ ਖੱਟੇ ਘਾਲੇ ਦੇ ਕਿਸੇ ਨੂੰ ਦਵੇ ਕਿਉਂ ਨਾ ਪੜਨ ਨੂੰ ਦਵੇ ਪੜਨ ਨੂੰ ਦੇ ਦੇ ਖੱਟੇ ਘਾਲ ਕੇ ਕੋਈ ਉਪਦੇਸ਼ ਹੈ ਜੋ ਗਿਆਨ ਤੁਸੀਂ ਹਾਸਲ ਕੀਤਾ ਕਿਸੇ ਨੂੰ ਦੇ ਪੜਨ ਨੂੰ ਦੇ ਦੇ ਆ ਗਿਆਨ ਘੱਟੇ ਕਾਲੇ ਭਗਤਾਂ ਨੇ ਦਿੱਤਾ ਪਰ ਤਰੂ ਲਿਆ ਨਹੀਂ ਲਿਆ ਵੀ ਆ ਕਈਆਂ ਨੇ ਮਤੀ ਦਾਸ ਨੇ ਸਤੀ ਦਾਸ ਨੇ ਜਿਹਨੇ ਲਿਆ ਕਰ ਵੀ ਗਏ ਪਰ ਜਿਹੜਾ ਤਸਕਰ ਹੁੰਦਾ ਨਾ ਚੋਰ ਹੁੰਦਾ ਤਸਕਰ ਹੁੰਦਾ ਦੂਜੇ ਦੇਸ਼ ਦਾ ਮਾਲ ਲਿਆ ਕੇ ਨਾ ਦੂਜੇ ਦੇਸ਼ ਦੇ ਵਿੱਚ ਮੁਨਾਫੇ ਦੇ ਵਿੱਚ ਇੱਥੇ ਦਾ ਗਿਆਨ ਹੈ ਜਿਹੜਾ ਸੰਸਾਰ ਦਾ ਮਾਲ ਹੈ ਸੱਚਖੰਡ ਜਾ ਕੇ ਵੇਖਣ ਯਾਨੀ ਦੁਨਿਆਵੀ ਗਿਆਨ ਨੂੰ ਸੰਸਾਰੀ ਗਿਆਨ ਨੂੰ ਨਿਰਾਕਾਰੀ ਦੁਨੀਆ ਵਿੱਚ ਜਾ ਕੇ ਵੇਚ ਦੇਣਾ ਤਸਕਰ ਨਿਰਾਕਾਰੀ ਗਿਆਨ ਤਾਂ ਜਿਹੜਾ ਹੈਗਾ ਉਹ ਤਾਂ ਹੈ ਦੁੱਧ ਨਿਰਾਕਾਰੀ ਗਿਆਨ ਤਾਂ ਦੁੱਧ ਹੈ ਜਿਹੜਾ ਸੰਸਾਰੀ ਗਿਆਨ ਉਹ ਕਾਜੀ ਹੈ ਪਹਿਲਾਂ ਵੀ ਆਪਾਂ ਕਾਜੀ ਦੀ ਗੱਲ ਕੀਤੀ ਹੈ ਦੋਨੋਂ ਵਿੱਚ ਕਾਜੀ ਪਾ ਦੇਣੀ ਦੋਆਂ ਦੇ ਇਹ ਅਪਰਾਧ ਹੈ ਇਹ ਗੱਲ ਹੈ ਜੇ ਨਹੀਂ ਹੈ ਕਿ ਤੁਹਾਡੇ ਕੋਲ ਦੁੱਧ ਦੁੱਧ ਪਾਉਣ ਨੂੰ ਤੁਸੀਂ ਦੁੱਧ ਪਾ ਦੀ ਵਜ੍ਹਾ ਜੇ ਅਗਲੇ ਕੋਲ ਦੁੱਧ ਕਿਲੋ ਹੈਗਾ ਤੁਸੀਂ ਦੋ ਤੋਲੇ ਹੋਰ ਪਾਤਾ ਦੋ ਤੋਲੇ ਦਾ ਵਧਿਆ ਹੀ ਉਹਦਾ ਜੇ ਵਧਾ ਨਹੀਂ ਸਕਦੇ ਬਰਾਬਰ ਦਾ ਹੀ ਦੁੱਧ ਹੈ ਤਾਂ ਦੁੱਧ ਨਾਲ ਦੁੱਧ ਚਲੋ ਜੇ ਦੋਵੇਂ ਵਿਚਾਰ ਕਰਨਗੇ ਤਾਂ ਦੋਹਾਂ ਦੇ ਹੀ ਵਧੂਗਾ ਖੱਟੇ ਕਾਲੇ ਦੇ ਜੋ ਖੱਟ ਕਾਲੇ ਆਤਾ ਹੈ ਜੋ ਫालतू ਜੋ ਫालतू ਸੋਚੀ ਤੈਨੂੰ ਹੋਈ ਆ ਉਹਨੂੰ ਵੰਡ ਕੇ ਛੱਡਣਾ ਇਹ ਆ ਕਿਰਤ ਕਰਨਾ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਕਿਰਤ ਕਰਨਾ ਆ ਕਰਤਾ ਹੈ ਉਹ ਸੰਸਾਰੀ ਕਿਰਤ ਨਹੀਂ ਹੈਗੀ ਆ ਕਰਤ ਕਰੂਗਾ ਇਹਨੂੰ ਵੱਢ ਕੇ ਛੱਡ ਸਕਦਾ ਕਿਉਂਕਿ ਇਹ ਕਰਤ ਕੱਲਾ ਨਹੀਂ ਕਰ ਕੱਲਾ ਨਹੀਂ ਕਰ ਇਹ ਤਾਂ ਇਹ ਪਰਮੇਸ਼ਰ ਦੇ ਬਿਨਾ ਮਦਦ ਤੇ ਇਹ ਕਰਤ ਦੀ ਪ੍ਰਾਪਤੀ ਨਹੀਂ ਹੁੰਦੀ ਜਿੱਤਾ ਕੱਲੇ ਨੇ ਪ੍ਰਾਪਤੀ ਨਹੀਂ ਕੀਤੀ ਕੱਲਾ ਖਾ ਕਿਵੇਂ ਸਕਦਾ ਜੇ ਪ੍ਰਾਪਤੀ ਨਹੀਂ ਕੱਲਾ ਕਰ ਸਕਦਾ ਤਾਂ ਕਮ ਜ਼ਗਮ ਜਿਹੜੇ ਉਹਦੇ ਬੰਦੇ ਨੇ ਪਰਮੇਸ਼ਰ ਦੇ ਬੰਦੇ ਨੇ ਜਿਨ੍ਹਾਂ ਨੂੰ ਇਹਦੀ ਭੁੱਖ ਹੈ ਉਹਨਾਂ ਨੂੰ ਵੀ ਤਾਂ ਦੇ ਦੂ ਜੇ ਜਿਨ੍ਹਾਂ ਨੇ ਹੀਰਾ ਨਾ ਲਵੇ ਜੇ ਕਿਸ ਨੂੰ ਭੁੱਖ ਹੈ ਇਹ ਨਹੀਂ ਹੋ ਸਕਦਾ ਤੂੰ ਕਹੇ ਵੀ ਮੈਂ ਦੱਸਣਾ ਕਿਸੇ ਨੂੰ ਹੋਰ ਜਿਹੜੇ ਗਿਆਨ ਦੇ ਲੋਕ ਦੱਸਦੇ ਨਹੀਂ ਪਰ ਇਹਦਾ ਜਿਹਨੂੰ ਮਿਲਦਾ ਤਾਂ ਕਾਲਾ ਹੋ ਜਾਂਦਾ ਬਹੁਤ ਦੱਸਣ ਨੂੰ ਇਹਦਾ ਰੱਖੇ ਨਹੀਂ ਹੁੰਦਾ ਇਹ ਟਿਕਦਾ ਹੀ ਨਹੀਂ ਹੈ